ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਜੋਬਨ ਜਾਂਦੇ ਨਾ ਡਰਾਂ ਜਿਹੜਾ ਕਵੀ ਫਰੀਦ ਕੋਲ ਪਹਿਲਾ ਗਿਆਨ ਹੈ ਨਾ ਪਹਿਲਾ ਵੀ ਗਿਆਨ ਹੈ ਪਹਿਲਾ ਵੀ ਲਿਖਦਾ ਰਿਹਾ ਕਬੀਰ ਮੰਗੂ ਕੱਚੀ ਬਾਣੀ ਸੀ ਜਿਉਂ ਜਿਉਂ ਉਹਨੂੰ ਛੱਡ ਰਿਹਾ ਹੈ ਪਿਛਲੇ ਗਿਆਨ ਨੂੰ ਉਹ ਜੋਗ ਜਾ ਰਿਹਾ ਜਿਹੜਾ ਪਹਿਲਾ ਗਿਆਨ ਹੈ ਨਾ ਲਿਆ ਹੋਇਆ ਤਾਂ ਕਹਿੰਦਾ ਮੰਦਰ ਢਾ ਦੇ ਮਾਜਰ ਢਾ ਦੇ ਉਹ ਬੜਾ ਸਮਝਦਾ ਵੀ ਮੈਂ ਤਾਂ ਬਸ ਸਭ ਕੁ ਢਾ ਰਿਹਾ ਨਹੀਂ ਖਰੀਦਦਾ ਹੈ ਜੀ ਫਰੀਦ ਵੀ ਫਰੀਦ ਤੋਂ ਜਲਦੀ ਹੋਈ ਗੱਲ ਹੈ ਸੱਚ ਥਲ ਬੁੱਲਾ ਦਾ ਬਾਚ ਚ ਆਇਆ ਬੁੱਲਾ ਦਾ ਹਵਾ ਦਾ ਬੁੱਲਾ ਤੇ ਕਿਤੋਂ ਆਇਆ ਹੋਊਗਾ ਇਹ ਅਸਲ ਚ ਫਰੀਦ ਜਿਹੜਾ ਹੈਗਾ ਰੈਵੋਲੂਸ਼ਨਰ ਫਰੀਦ ਹੈ ਪਹਿਲਾਂ ਸਾਡੇ ਕੋਲ ਇਹ ਜਿਹੜਾ ਜਿੱਥੋਂ ਬੁੱਲਾ ਆਇਆ ਨਾ ਉਹਦੇ ਵਿੱਚ ਪਹਿਲਾਂ ਫਰੀਦ ਹੈ ਪਾਚੇ ਬੁੱਲਾ ਹੁਣ ਬੁੱਲੇ ਵਾਲੀਆਂ ਗੱਲਾਂ ਤਾਂ ਲੋਕਾਂ ਕੋਲ ਹੈ ਫਰੀਦ ਵਾਲੀਆਂ ਨੇ ਜੀ ਫਰੀਦ ਵਾਲੀ ਔਖੀ ਹੈ ਜਿਹੜਾ ਹੈ ਕਬੀਰ ਦੇ ਵੀ ਉਹ ਸ਼ਲੋਕ ਨੇ ਸਾਡੇ ਵਿਦਵਾਨਾਂ ਕੋਲ ਜਿਹੜੇ ਗੁਰਬਾਣੀ ਚ ਇਹ ਫਰੀਦ ਦੇ ਪਹਿਲੇ ਸ਼ਲੋਕ ਨੇ ਪਹਿਲੀ ਸਟੇਜ ਦੀਆਂ ਗੱਲਾਂ ਨੇ ਜਿਹੜੀਆਂ ਜੋਗਣ ਜਿਹੜਾ ਛੱਡਤਾ ਉਹਨੇ ਜੋਬਨ ਜਾਂਦੇ ਨਾ ਡਰਾਂ ਹਾਂ ਇਹ ਸਭ ਪ੍ਰੀਤ ਨਾ ਜਾਏ ਜੇ ਸਭ ਪ੍ਰੀਤ ਨਾ ਜਾਏ ਰੀਤਾ ਕੀਤੀ ਜੋਬਨ ਪ੍ਰੀਤ ਜਿਹੜਾ ਮੇਰੇ ਅੰਦਰ ਪਹਿਲਾ ਗਿਆਨ ਹੈ ਬੁੱਧ ਵਾਲਾ ਹੈ ਬੁੱਧ ਵਾਲੀ ਜੋਗਨ ਜੋਬਨ ਹੈ ਸਰੀਰਕ ਬਲ ਜਿਹੜਾ ਇਹ ਵੀ ਜੋਬਨ ਜਦੋਂ ਸਰੀਰ ਦਾ ਬਲ ਚਲਾ ਜਾਂਦਾ ਜੋਬਨ ਵੀ ਨਾਲੇ ਚਲਾ ਜਾਂਦਾ ਬੜੇ ਪੇਜ ਕੀ ਜਾਂਦਾ ਸਰੀਰ ਦਾ ਬਲੇ ਜਾਂਦਾ ਸਰੀਰ ਦਾ ਬਲ ਨਾਲੇ ਜੋਬਨ ਹੈ ਬਿਮਾਰ ਹੋ ਜਵੇ ਸਰੀਰਕ ਬਲ ਚਲਾ ਗਿਆ ਜੋਨ ਵੀ ਚਲਾ ਗਿਆ ਜਿਉਂ ਜਿਉਂ ਸਰੀਰਕ ਬਲ ਤਕੜਾ ਹੁੰਦਾ ਜਾਂਦਾ ਉਹਨਾਂ ਜਿਹੜੇ ਜਿਹੜਾ ਸਰੀਰ ਦਾ ਜਿਹੜੀ ਬਣਤਰ ਹੈ ਸਰੀਰ ਦਾ ਸੋਹਣਾ ਸੋਹਣਾ ਲੱਗਦਾ ਉਹਨੂੰ ਜੋਬਨ ਕਹਿੰਦੇ ਆ ਅਸੀਂ ਜੋ ਖਾਨੂ ਦੀਦਾ ਇਹ ਜੋਬਨ ਉਹ ਜਿਹੜਾ ਖਾਨੂ ਨੂੰ ਨਹੀਂ ਦੀਦਾ ਇਹ ਬੁੱਧ ਵਾਲਾ ਆਪਣੀ ਬੁੱਧ ਸੀ ਪਹਿਲੀ ਹੈ ਹਾਂ ਹਾਂ ਜੋ ਵੀ ਉਹ ਪਹਿਲੇ ਧਰਮ ਦੇ ਵਿੱਚੋਂ ਜੋ ਸਿੱਖਿਆ ਚੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿਸੇ ਜੇ ਮੈਂ ਪਹਿਲਾ ਜਿਹੜਾ ਜੋਬਨ ਪਹਿਲਾ ਗਿਆਨ ਤਜ ਰਿਹਾ ਛੱਡ ਰਿਹਾ ਤਾਂ ਮੈਨੂੰ ਕੋਈ ਡਰ ਨਹੀਂ ਹੋਵੇ ਛੱਡਣ ਦਾ ਜੇ ਮੇਰੀ ਸਹਿ ਦੇ ਨਾਲ ਪ੍ਰੀਤ ਨਾ ਟੁੱਟੇ ਜੇ ਪ੍ਰੀਤ ਟੁੱਟੇ ਤਾਂ ਪਹਿਲਾ ਗਿਆਨ ਨਹੀਂ ਛੱਡੀਦਾ ਹੁੰਦਾ ਚਾਹੇ ਉਹ ਮਾੜਾ ਵੀ ਹੋਵੇ ਪ੍ਰੀਤ ਛਿੜਕਾ ਨਹੀਂ ਬਣਾ ਦੇ ਹਾਂ ਪ੍ਰੀਤ ਝਿੜਕਾ ਨਹੀਂ ਬਣਾ ਚਾਹੀਦਾ ਜੀ ਉਹ ਪਹਿਲੇ ਵਾਲੀ ਉਹ ਪ੍ਰੀਤ ਬਥੇਰੀ ਆ ਜਿਹੜੀ ਪਹਿਲੇ ਵਾਲੀ ਪ੍ਰੀਤ ਸੀ ਜੇ ਪੂਰੀ ਨਹੀਂ ਹੈ ਕਲੀਅਰ ਨਹੀਂ ਹੈ ਕਮ ਤੋਂ ਜਿੱਦੀ ਹੈ ਉਹ ਦੀਓ ਬਹੁਤ ਹੈ ਪਰ ਜੇ ਉਹ ਵੀ ਨਾ ਰਹੇ ਜਿਹੜੇ ਗਿਆਨ ਨਾਲ ਪਹਿਲੀ ਪ੍ਰੀਤ ਵੀ ਨਾ ਰਹੇ ਉਹ ਨਹੀਂ ਜਾਣ ਲਈਦਾ ਹੁੰਦਾ ਫਿਰ ਉਹ ਪਹਿਲਾ ਨਹੀਂ ਛੱਡੀਦਾ ਹੁੰਦਾ ਜੇ ਪਹਿਲੀ ਪ੍ਰੀਤ ਨੂੰ ਅੱਗੇ ਗੂੜੀ ਪ੍ਰੀਤ ਪਾਉਣ ਵਾਲਾ ਗਿਆਨ ਮਿਲ ਜਵੇ ਵਿਚਾਰਧਾਰਾ ਮਿਲ ਜਵੇ ਤੇ ਪਹਿਲੀ ਛੱਡ ਦੇਈਦੀ ਹੁੰਦੀ ਹੈ ਐ ਕਹਿ ਰਿਹਾ ਹੋ ਪਹਿਲੀ ਜਿਹੜੀ ਵਿਚਾਰਧਾਰਾ ਉਹ ਮੈਂ ਤਾਂ ਮੈਨੂੰ ਡਰ ਨਹੀਂ ਉਹਦਾ ਛੱਡਣ ਦਾ ਕਿਉਂਕਿ ਮੇਰੀ ਸਾਹ ਨਾਲ ਪ੍ਰੀਤ ਨਹੀਂ ਟੁੱਟ ਰਹੀ ਮੈਂ ਨਹੀਂ ਡਰਦਾ ਇਸ ਕਰਕੇ ਡਰਦਾ ਉਹਨਾਂ ਜਿਹੜੀ ਨਹੀਂ ਡਰਦਾ ਜੇ ਸਾਹਿਬ ਪ੍ਰੀਤ ਨਾਲ ਜੇ ਲਫ਼ਜ਼ ਹੈ ਕੰਡੀਸ਼ਨ ਹੈ ਉਹਨਾਂ ਜਰ ਮੈਨੂੰ ਡਾਲ ਨਹੀਂ ਜਿੰਨਾ ਜਰ ਮੈਨੂੰ ਪ੍ਰੀਤ ਮਰੀ ਬਣੀ ਹੋਈ ਹੈ ਜੇ ਸਾਹਿਬ ਪ੍ਰੀਤ ਨਾਲ ਜਾਏ ਫਰੀਦਾ ਕਿੰਤੀ ਜੋਬਨ ਪ੍ਰੀਤ ਵਿਨ ਸੁੱਕ ਗਏ ਕਮਲਾਏ ਇਹ ਫਰੀਦ ਨੂੰ ਕੋਈ ਇਹਦੇ ਨਾਲ ਦਾ ਸਵਾਲ ਕਰ ਰਿਹਾ ਤੂੰ ਵਿਚਾਰ ਵਿਚਾਰਧਾਰਾ ਕਿਉਂ ਛੱਡਿਆ ਆਪਣੀ ਉਹਨੂੰ ਜਵਾਬ ਦੇ ਰਿਹਾ ਵੀ ਮੈਨੂੰ ਡਰ ਨਹੀਂ ਛੱਡਣ ਦਾ ਜਿਸ ਮੇਰੀ ਪੀਤ ਟੁੱਟ ਨਹੀਂ ਰਹੀ ਤੋੜ ਨਹੀਂ ਰਹੇ ਵਧਾ ਰਹੇ ਜੇ ਸਾ ਪ੍ਰੀਤ ਨਾ ਜਾਇਆ ਜੋ ਜੇ ਲਫ਼ਜ਼ ਰਿਹਾ ਨਾ ਡਰਾਂ ਮੈਂ ਪਰਸਨਲ ਗੱਲ ਕਰ ਅਬ ਡਰਾਂ ਕਰ ਰਿਹਾ ਮੈਂ ਤਾਂ ਨਹੀਂ ਡਰਦਾ ਉਹਨਾਂ ਜਰ ਮੈਨੂੰ ਡਰ ਨਹੀਂ ਜਿੰਨਾ ਜਰ ਮੇਰੀ ਪ੍ਰੀਤ ਸਹਿਜ ਨਾਲ ਟੁੱਟਦੀ ਨਹੀਂ ਤੋੜਦੇ ਨਹੀਂ ਜਿੰਨਾ ਜਰ ਮੈਨੂੰ ਸੱਚ ਨੂੰ ਤੋੜਦੇ ਨਹੀਂ ਸਹਿ ਸੱਚ ਨੂੰ ਕਹਾਂਗੇ ਅਸੀਂ ਸਾਇ ਜਿਹੜਾ ਹੈਗਾ ਸੱਚ ਹੁੰਦਾ ਸੱਚ ਸਭਨਾ ਕਾ ਖਸਮਾ ਹੈ ਜੇ ਸਾ ਪ੍ਰੀਤ ਨਾ ਜਾਏ ਪ੍ਰੀਤਾ ਕਿੰਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਕਿੰਨੇ ਜਿਹੜੇ ਸੱਚ ਤੇ ਪ੍ਰੀਤ ਤੇ ਸਖਣੇ ਸੀ ਸੱਚ ਨਾਲ ਇਹਨਾਂ ਦੀ ਪ੍ਰੀਤ ਨਹੀਂ ਸੀ ਉਹ ਤਾਂ ਕਿੰਨੇ ਹੀ ਸੁੱਕ ਗਏ ਕਮਲਾ ਗਏ ਇੱਥੇ ਕਿੰਨੇ ਜਿਹੜੇ ਔਲੀਏ ਸੀ ਬਿਨਾ ਸੱਚ ਤੇ ਸੰਤ ਸੀ ਕਮਲ ਅਖੀਰ ਨੂੰ ਨਿਰਾਸ਼ ਹੋ ਗਏ ਕਮਲਾ ਦੇ ਕਮਲਾ ਜਾਂਦਾ ਨੂੰ ਫੜ ਨਹੀਂ ਲੱਗਦਾ ਹੁੰਦਾ ਉੱਗੇ ਵੀ ਨਹੀਂ ਜਿਹੜੀ ਡਾਣੇ ਨੂੰ ਫੜ ਨਹੀਂ ਲੱਗਦਾ ਕਮਲਾ ਜਾਂਦੀ ਕਮਲਾ ਵੀ ਤਾਂ ਫੜ ਕੀ ਲੱਗਣਾ ਗਾਂ ਹੋਰ ਪੱਤਾ ਵੀ ਨਹੀਂ ਫੜਦਾ ਨਾ ਉਹ ਇੱਕ ਥਾਂ ਜਾ ਕੇ ਖੜ ਗਏ ਉੱਥੇ ਹੀ ਕਮਲਾ ਆ ਗਏ ਨਹੀਂ ਮਿਲਿਆ ਕੁਝ ਨਿਰਾਸ਼ ਹੋ ਗਏ ਕਬੀਰ ਵੀ ਨਿਰਾਸ਼ ਹੋਇਆ ਸੀ ਉਦੋਂ ਨਿਰਾਸ਼ਤਾ ਦੇ ਵਿੱਚੋਂ ਹੀ ਆਸ ਪ੍ਰਗਟ ਹੋਈ ਉਹਦੇ ਉਹ ਤਾਂ ਉਹਦੇ ਕੋਲ ਮਗਰ ਵਾਲੇ ਕਿਤੇ ਆਉਂਦੇ ਸੀ ਗੱਲਬਾਤ ਸੁਣਦਾ ਸੀ ਤਾਂ ਉਦੋਂ ਫੜ ਗਿਆ ਮੂੜ ਚੱਕ ਕੇ ਮਾਲਾ ਪਰੇ ਮਾਰੀ ਵੀ ਚਲੋ ਬਈ ਕੁਝ ਗੱਲ ਉਹਨਾਂ ਦੀ ਇਹਨਾਂ ਨਾਲ ਠੋਸ ਸੀ ਜੋ ਕਰਦੇ ਸੀ ਗੱਲ ਕੁਝ ਗੱਲਾਂ ਉਹਨਾਂ ਦੀਆਂ ਠੋਸ ਸੀ ਜਿਵੇਂ ਪੁੰਨ ਪਾਪ ਬਾਰੇ ਉਹਨਾਂ ਦੀ ਗੱਲ ਠੋਸ ਸੀ ਅੱਖਾਂ ਨੂੰ ਨਹੀਂ ਦੀਦਾ ਇਹ ਗੱਲ ਉਹਨਾਂ ਦੀ ਠੋਸ ਸੀ ਉਹ ਮੂਰਤੀ ਦਾ ਦਰਸ਼ਨ ਕਰਾਉਂਦੇ ਨੇ ਉਹ ਕਹਿੰਦਾ ਅੱਖਾਂ ਨੂੰ ਦੇਖਣ ਵਾਲੀ ਚੀਜ਼ ਨਹੀਂ ਮੂਰਤੀ ਦਾ ਵੀ ਨਾ ਕਰਾਉਣ ਮੂਰਤੀ ਦੇ ਵਿੱਚੋਂ ਵੀ ਜੋ ਬਾਹਰੋਂ ਦਰਸ਼ਨ ਹੋਣਾ ਮੂਰਤੀ ਦਾ ਹੀ ਹੈ ਜੇ ਬੂਰਤੀ ਦੇ ਇਲਾਵਾ ਵੀ ਦਰਸ਼ਨ ਬੂਰਤੀ ਦੇ ਵਿੱਚੋਂ ਵੀ ਕਿਸੇ ਚੀਜ਼ ਦਾ ਦਰਸ਼ਨ ਉਹ ਵੀ ਅੱਖਾਂ ਨਾਲੇ ਹੋਣਾ ਤੇ ਜੋਤ ਆ ਉਹ ਵੀ ਅੱਖਾਂ ਨਾਲੇ ਦੇਖਣਗੇ ਅੱਗੇ ਗੁਰੂ ਘਰ ਦਾ ਫਟਿਓ ਪਹੁੰਚਦੇ ਉਹਨਾਂ ਨੇ ਕਿਹਾ ਵੀ ਜੋ ਕੁਝ ਵੀ ਹੈ ਸਭ ਅੰਦਰ ਹੈ ਸਭ ਕੁਝ ਘਰ ਮੈਂ ਬਾਹਰ ਬਾਹਰ ਜਿਹੜਾ ਬਾਹਰ ਟੋਲਦਾ ਵੀ ਹੈ ਉਹ ਵੀ ਭਰੂ ਕੁਝ ਵੀ ਚੀਜ਼ ਬਾਹਰ ਦੀ ਪਰ ਟੋਲਣਾ ਹੀ ਭਰ ਭਲਾਉਣਾ ਜਿੱਥੇ ਬਲੂਗਾ ਕਿੱਥੋਂ ਜਿੱਥੇ ਟੋਲਦਾ ਸੀ ਜਿੱਥੇ ਟੋਲਦਾ ਸੀ ਉੱਥੇ ਚੀਜ਼ ਮਿਲਣੀ ਆ ਹਾਂਜੀ ਫਰੀਦਾ ਕਿੰਤੀ ਜੋਬਨ ਪ੍ਰੀਤ ਬਿਨ ਸੁਖ ਗਏ ਕਮਲਾਏ ਕਿੰਨਾ ਹੀ ਪ੍ਰੀਤ ਜਿਹੜਾ ਜੋਬਨ ਹੈ ਕਿੰਨਾ ਹੀ ਸੁੱਕ ਗਏ ਜਦ ਸੁੱਕ ਜਾਂਦਾ ਕੋਈ ਬਿਰਛ ਕਮਲਾ ਜਾਂਦਾ ਉਹਦਾ ਜੋਬਨ ਚਲੇ ਜਾਂਦਾ ਦਰਖਤ ਦਾ ਵੀ ਜੋਬਨ ਉਹਨਾਂ ਚਲੇ ਜਾਂਦਾ ਜਿੰਨਾ ਜਿਹਾ ਹਰਾ ਹੈ ਜੇ ਸੁੱਕ ਜਾਂਦਾ ਹੈ ਆ ਕਮਲਾ ਜਾਂਦਾ ਹੈ ਉਹਦਾ ਜੋਬਨ ਚਲਾ ਜਾਂਦਾ ਜਿਹੜਾ ਆਦਮੀ ਨਿਰਾਸ਼ ਹੋ ਜਾਂਦਾ ਹੈ ਕਿਸੇ ਚੀਜ਼ ਤੋਂ ਵੀ ਨਿਰਾਸ਼ ਹੋ ਜਾ ਕਿਸੇ ਕੰਮ ਤੋਂ ਵੀ ਹੋ ਜਾ ਇਹ ਵੀ ਕੰਮ ਹੈ ਧਰਮ ਦੇ ਮਾਰਗ ਤੇ ਚੱਲਿਆ ਸੀ ਗੱਲ ਨਹੀਂ ਬਣੀ ਜੇ ਚਾਹੁੰਦਾ ਸੀ ਨਹੀਂ ਮਿਲਿਆ ਨਿਰਾਸ਼ ਹੋ ਸੁੱਕ ਗਿਆ ਕਮਲਾ ਗਿਆ ਹਾਂਜੀ